ਚਰਨ ਗੁਰੂ ਦੇਵ ਕੋ ਸਤ ਸ਼ਬਦ ਦੇ ਮੁਕਤ ਕਰਾਇਆ ਭਾਈ ਜੀ ਕਹਿੰਦੇ ਹਨ ਕਿ ਆ ਜਿਹੜਾ ਭਵਜਲ ਸੰਸਾਰ ਦੁੱਖ ਜਮ ਦੰਡ ਹਨ ਇਹ ਸਤਗੁਰ ਨੇ ਕਿਰਪਾ ਕੀਤੀ ਹੈ ਨਾਮ ਦੇ ਕੇ ਭਵਜਲ ਤਰਨ ਦਾ ਇੱਕ ਸਾਧਨ ਦਿੱਤਾ ਹੈ ਭਾਵ ਬੇੜੀ ਜਾਂ ਚੱਪੂ ਦੇ ਰੂਪ ਵਿੱਚ ਸਾਨੂੰ ਇਹ ਨਾਮ ਦੀ ਜਾਦਾਤ ਪਿਆਰੀ ਪਿਆ ਪ੍ਰਾਪਤ ਹੋਈ ਹੈ ਭਾਏ ਭਗਤ ਗੁਰ ਪੂਰਬ ਕਰ ਨਾਮ ਦਾਨ ਇਸ਼ਨਾਨ ਦਰਾਇਆ ਭਾਏ ਭਗਤ ਦੇ ਦੋ ਭਾਵ ਹਨ ਇੱਕ ਤੇ ਉਹ ਭਾਵ ਜਿਹੜਾ ਭਾਈ ਜੀ ਪ੍ਰਤੱਖ ਤੱਕ ਦੇ ਰਹੇ ਹਨ ਕਿ ਗੁਰੂ ਨੇ ਸਾਡੇ ਨਾਲ ਭਾਉ ਪ੍ਰੇਮ ਕਰਕੇ ਸਾਨੂੰ ਉਹ ਦਾਤ ਦਿੱਤੀ ਹੈ ਜਿੰਦੇ ਨਾਲ ਅਸੀਂ ਭਵਜਲ ਤਰ ਰਹੇ ਹਾਂ ਤੇ ਦੂਸਰਾ ਭਾਵ ਸਾਡੇ ਵਾਸਤੇ ਹੈ ਸੰਸਾਰੀ ਜੀਵਾਂ ਵਾਸਤੇ ਕਿ ਅਸੀਂ ਸਤਿਗੁਰ ਤੋਂ ਇਹ ਚੀਜ਼ ਭਾਉ ਭਗਤੀ ਨਾਲ ਪ੍ਰਾਪਤ ਕਰਕੇ ਨਾਮ ਜਪਿਆ ਹੈ ਤੇ ਸੰਸਾਰ ਭਵਜਲ ਤਰ ਜਾਵਾਂਗੇ ਤੇ ਗੁਰਪੂਰਬ ਕਰ ਇਹਦੇ ਵੀ ਦੋ ਹੀ ਭਾਵ ਹਨ ਇੱਕ ਤੇ ਗੁਰਪੂਰਬ ਉਹ ਸਤਿਗੁਰੂ ਦੇ ਉਸ ਸਮੇਂ ਦੇ ਦਿੱਤੇ ਹੋਏ ਗੁਰਮੰਤਰ ਦਾ ਜਾਪ ਉਹਨੂੰ ਭਾਵ ਭਗਤੀ ਨਾਲ ਗ੍ਰਹਿਣ ਕਰਨਾ ਤੇ ਦੂਸਰਾ ਜੋ ਆਪਾਂ ਸੰਸਾਰੀ ਸਰੂਪ ਵਿੱਚ ਉਸ ਗੁਰੂ ਨਾਨਕ ਦਾ ਆਉਣਾ ਮਨਾ ਰਹੇ ਹਾਂ ਸਤਿਗੁਰੂ ਜਗਜੀਤ ਸਿੰਘ ਅੱਜ ਸਮੇਂ ਦੇ ਮਾਲਕ ਜਾਮੇ ਦਾ ਸਰੂਪ ਮਨਾ ਰਹੇ ਹਾਂ ਭਾਵੇਂ ਉਹ ਸਾਡੇ ਸਾਹਮਣੇ ਹਨ ਪਿੱਛੇ ਜੇ ਇੱਕ ਵਾਰਾ ਹੁਕਮ ਵੀ ਸਤਿਗੁਰੂ ਜੀ ਨੇ ਜਾਰੀ ਕੀਤਾ ਸੀ ਕਿ ਸਾਧ ਸੰਗਤ ਤੁਸੀਂ ਬੱਚਿਆਂ ਦੇ ਜਨਮ ਦਿਨ ਕੀ ਮਨਾਉਣੇ ਨੇ ਮੇਰਾ ਵੀ ਨਾ ਮਨਾਇਆ ਕਰੋ ਭਾਵ ਕਿ ਸਾਨੂੰ ਸਤਗੁਰ ਦੀ ਯਾਦ ਜਿਹੜੀ ਹੈ ਉਹ ਹੁਕਮ ਦੀ ਉਲੰਘਣਾ ਕਰਕੇ ਵੀ ਮਨਾਉਣੀ ਪਈ ਤੇ ਹੌਲੀ-ਹੌਲੀ ਫਿਰ ਇਹ ਹੁਕਮ ਹੋ ਗਿਆ ਕਿ ਸਾਧ ਸੰਗਤ ਜੋ ਤੁਹਾਡੀ ਰਜਾ ਹੈ ਮੈਂ ਨਹੀਂ ਕੁਝ ਕਹਿ ਸਕਦਾ ਭਾਵ ਇਹ ਸਾਨੂੰ ਖੁਸ਼ੀ ਪ੍ਰਾਪਤ ਹੈ ਕਿ ਸਤਗੁਰ ਜੀ ਦੇ ਉਸ ਅਵਤਾਰ ਸਮੇਂ ਦੀ ਉਸ ਸਮੇਂ ਨੂੰ ਯਾਦ ਕਰਨਾ ਤੇ ਅੱਜ ਸਾਡੇ ਵੱਡੇ ਭਾਗ ਹਨ ਕਿ ਅਸੀਂ ਉਸ ਸਤਗੁਰੂ ਮੌਜੂਦਾ ਸਰੂਪ ਦੇ ਦਰਸ਼ਨ ਕਰ ਰਹੇ ਹਾਂ ਤੇ ਨਾਲੇ ਉਹਦੀ ਯਾਦ ਉਹਦਾ ਸੰਸਾਰ ਤੇ ਸੁਖ ਦੇਣ ਦੇ ਸਾਧਨ ਵੇਖ ਰਹੇ ਹਾਂ ਤੇ ਮਨਾ ਵੀ ਰਹੇ ਹਾਂ ਅੱਗੇ ਭਾਈ ਜੀ ਕਹਿੰਦੇ ਨੇ ਜਿਹਾ ਬੀਓ ਤੇਹਾ ਫਲ ਪਾਇਆ ਤੇ ਸਾਧ ਸੰਗਤ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਹੁਣ ਵੱਤੇ ਹਰ ਨਾਮ ਨਾ ਬੀਜਿਓ ਹੁਣ ਵੱਤਰ ਲੱਗਾ ਹੈ ਅਸੀਂ ਨਾਮ ਬੀਜਣਾ ਹੈ ਇਹ ਨਹੀਂ ਕਿ ਅਸੀਂ ਪੌਂਡ ਮਾਇਆ ਦਾਨ ਕਰਦੇ ਹਾਂ ਇਹ ਸੰਸਾਰੀ ਵਿਹਾਰ ਹੈ ਕਰਨਾ ਬਹੁਤ ਜ਼ਰੂਰੀ ਹੈ ਇਹਦੇ ਬਿਨਾ ਕੋਈ ਕੰਮ ਨਹੀਂ ਸਰਦਾ ਕਈ ਮਹਾਪੁਰਸ਼ ਵਿਦਵਾਨ ਕਹਿੰਦੇ ਹਨ ਨਮਾਇਆ ਹੋਈ ਨਾਗਣੀ ਤੇ ਜਗਤ ਰਹੀ ਲਪਟਾਏ ਇਹ ਠੀਕ ਹੈ ਸਤਗੁਰ ਦਾ ਹੁਕਮ ਹੈ ਬਾਣੀ ਹੈ ਸੱਚ ਹੈ ਪਰ ਇਹਦੇ ਬਿਨਾ ਵਿਹਾਰ ਕੋਈ ਨਹੀਂ ਚੱਲਦਾ ਸੰਸਾਰ ਵਿੱਚ ਇਹ ਵੀ ਨਾ ਮੰਨਿਓ ਕਿ ਮੈਂ ਮਾਇਆ ਵਾਸਤੇ ਅਰਜ ਕਰ ਰਿਹਾ ਨਹੀਂ ਮੈਂ ਤੇ ਸਾਧ ਸੰਗਤ ਆਪਣੀ ਸੰਥਿਆ ਸੁਣਾ ਰਿਹਾ ਹਾਂ ਕਿ ਗੁਰੂ ਘਰ ਵਿੱਚ ਵੀ ਸਾਨੂੰ ਮਾਇਆ ਦੀ ਜ਼ਰੂਰਤ ਹੈ ਗੁਰੂ ਘਰ ਸਾਡੀ ਉਸ ਮਾਇਆ ਨਾਲ ਨਹੀਂ ਚੱਲਦਾ ਅਸੀਂ ਤੇ ਸਤਿਗੁਰ ਤੋਂ ਮੰਗਦੇ ਹਾਂ ਅਰਦਾਸਾਂ ਕਰਦੇ ਹਾਂ ਕਿ ਕਿਰਪਾ ਕਰੋ ਮਾਇਆ ਦਿਓ ਤੇ ਫਿਰ ਸਤਿਗੁਰ ਜੀ ਦਾ ਹੁਕਮ ਆ ਜਾਂਦਾ ਹੈ ਸਾਧ ਸੰਗ ਜੀ ਦਸਵੰਦ ਜ਼ਰੂਰ ਕੱਢੋ ਜੇ ਸਤਿਗੁਰ ਨੇ 100 ਰੁਪਇਆ ਦਿਹਾੜੀ ਅੱਜ ਦੇ ਦਿੱਤੀ ਸਾਨੂੰ ਜਾਂ ਸਾਡੀ ਕਮਾਈ ਚੋਂ 100 ਪਾਉਂਡ ਦੇ ਦਿੱਤਾ ਤੇ 10 ਪਾਉਂਡ ਜੇ ਸਤਿਗੁਰ ਦੇ ਚਰਨਾਂ ਵਿੱਚ ਰੱਖ ਦਿੱਤੇ ਦੋ ਫਲ ਮਿਲ ਗਏ ਇੱਕ ਤੇ ਉਹਨਾਂ ਨੇ ਮੰਗੇ ਹੀ 10 ਹੀ ਪਾਉਂਡ ਸੀ ਉਹ ਵਾਪਸ ਦਿੱਤੇ ਦੂਜੀ ਸਾਨੂੰ ਖੁਸ਼ੀ ਕਿ ਅਸੀਂ ਆਪਦੇ ਸਤਿਗੁਰ ਦੇ ਚਰਨਾਂ ਵਿੱਚ ਕੁਝ ਰੱਖ ਸਕੇ ਹਾਂ ਕਿਉਂਕਿ ਸਾਧ ਸੰਗਤ ਵਿੱਚ ਤੇ ਸਾਧੂ ਦੇ ਚਰਨਾਂ ਵਿੱਚ ਜਾਣਾ ਹੋਵੇ ਕਿਤੇ ਸੰਗਤ ਵਿੱਚ ਜਾਣਾ ਹੋਵੇ ਕਿਸੇ ਵੱਡੇ ਬਜ਼ੁਰਗ ਕੋਲ ਜਾਣਾ ਹੋਵੇ ਇਤਿਹਾਸ ਤੇ ਗੁਰਬਾਣੀ ਕਹਿੰਦਾ ਕਦੇ ਖਾਲੀ ਨਾ ਜਾਓ ਤਾਂ ਸਤਗੁਰ ਦੀ ਦਿੱਤੀ ਹੋਈ ਦਾਤ ਵਿੱਚੋਂ ਹੀ ਅਸੀਂ ਜੇ ਦਾਨ ਕਰਦੇ ਹਾਂ ਨਾਲੇ ਦਸਵੰਧ ਦੀ ਖੁਸ਼ੀ ਪਾਉਂਦੇ ਹਾਂ ਨਾਲੇ ਸਤਗੁਰ ਦਾ ਹੁਕਮ ਤੇ ਫਿਰ ਅੱਗੋਂ ਹੋਰ ਦਿੰਦਾ ਹੈ ਦਸਵੰਧ ਦੇਣ ਵਾਲਿਆਂ ਨੂੰ ਪੁੱਛ ਲਿਓ ਜੀਵਨ ਵਿੱਚ ਜਿਹੜੇ ਲੋਕ ਦਿੰਦੇ ਨੇ ਆਪਾਂ ਤੇ ਸਾਰੇ ਮੈਂ ਤੇ ਉਹਨਾਂ ਵਿੱਚ ਗਿਣਤੀ ਰੱਖਦਾ ਜਿਹੜੇ ਬੱਧਾ ਚੱਟੀ ਜੋ ਭਰੇ ਲੇਕਿਨ ਤੁਹਾਡਾ ਸਾਧ ਸੰਗਤ ਵਿੱਚ ਬੜੀ ਕਿਰਪਾ ਹੈ ਤੁਸੀਂ ਸਤਗੁਰ ਦੇ ਨਾਮ ਤੇ ਬਹੁਤ ਕੁਝ ਕਰਦੇ ਹੋ ਸਿਰਫ ਦਾਸ ਤੇ ਅਰਜ਼ ਕਰਦਾ ਹੈ ਕਿ ਸਤਗੁਰ ਦੇ ਸਾਧ ਸੰਗਤ ਦੇ ਖਰਚੇ ਵਾਸਤੇ ਜਾਂ ਸਾਧ ਸੰਗਤ ਦੇ ਇਕੱਠ ਵਾਸਤੇ ਮਾਇਆ ਦੀ ਜ਼ਰੂਰਤ ਹੁੰਦੀ ਹੈ ਇਹ ਦਾਸ ਨੇ ਅਰਜ਼ ਤਾਂ ਕੀਤੀ ਹੈ ਕਿ ਸਾਰਿਆਂ ਦਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਘਰਾਂ ਵਿੱਚ ਵੱਧ ਤੋਂ ਵੱਧ ਸੇਵਾ ਇਸ ਢੰਗ ਨਾਲ ਕਰੀਏ ਕਿ ਸਤਿਗੁਰੂ ਜਗਜੀਤ ਸਿੰਘ ਜੀ ਜੇ ਸਾਡੇ ਕੋਲ ਮਾਇਆ ਦੇ ਸਾਧਨ ਅੱਜ ਜ਼ਿਆਦੇ ਹੋਣਗੇ ਨਾ ਉਹਨੇ ਦਰਸ਼ਨ ਜ਼ਿਆਦੇ ਹੋਣਗੇ ਕਈ ਵਾਰ ਮੇਰੇ ਵਰਗੇ ਕਈ ਗਰੀਬਾਂ ਦੇ ਮਨ ਵਿੱਚ ਇਹ ਆ ਜਾਂਦਾ ਹੈ ਜੀ ਸਤਗੁਰ ਤੇ ਮਾਇਆ ਧਾਰੀਆਂ ਦੇ ਘਰ ਆਉਂਦਾ ਸਾਡੇ ਨਹੀਂ ਨਹੀਂ ਸਾਧ ਸੰਗਤ ਸਤਗੁਰ ਸਭ ਦਾ ਭਲਾ ਮਨਾਏਂਦਾ ਤੇ ਕਈ ਫਿਰ ਸਤਗੁਰ ਦਾ ਬੁਰਾ ਤੱਕਦੇ ਨੇ ਤੇ ਅੱਗੇ ਕਹਿੰਦੇ ਨੇ ਤਿਸ ਦਾ ਬੁਰਾ ਕਿਉਂ ਹੋਏ ਜਦੋਂ ਸਤਗੁਰੂ ਸਾਰਿਆਂ ਦਾ ਭਲਾ ਮੰਗਦਾ ਹੈ ਉਹ ਤੇ ਇੱਕ ਬਹਾਨਾ ਹੈ ਉਹਨਾਂ ਨੂੰ ਮਾਇਆ ਦਿੱਤੀ ਹੈ ਉਹਨਾਂ ਕੋਲੋਂ ਖਰਚਾ ਕਰਵਾਉਂਦਾ ਹੈ ਤੇ ਕਿਰਪਾ ਸਾਡੇ ਉੱਤੇ ਕਰ ਜਾਂਦਾ ਹੈ ਪਰ ਸਾਡਾ ਮਨ ਨਹੀਂ ਰੱਜਦਾ ਕਿਉਂਕਿ ਕਈ ਵਾਰਾਂ ਪਦਾਰਥ ਬਹੁਤ ਸਵਾਦ ਬਣਿਆ ਹੋਵੇ ਨਾ ਜਿੰਨਾ ਮਰਜ਼ੀ ਖਾ ਲਈਏ ਤੇ ਅੱਖਾਂ ਮੰਗ ਲੈਂਦੀਆਂ ਨੇ ਅੱਖਾਂ ਨਾ ਮੰਗਿਆ ਤੇ ਪੇਟ ਮੰਗ ਲਿਆ ਪੇਟ ਨਾ ਮੰਗਿਆ ਤੇ ਮਨ ਨਹੀਂ ਮੰਗਣਾ ਯਾਰ ਹੋਰ ਖਾ ਲਾ ਕੱਲ ਨੂੰ ਨਾ ਖਾਵਾਂਗੇ ਸਵਾਦ ਬੜਾ ਹੈ ਇਹਦਾ ਕਾਰਨ ਇਸੇ ਭਾਵ ਨਾਲ ਸਤਿਗੁਰੂ ਦਾ ਦਰਸ਼ਨ ਹੀ ਇੰਨਾ ਮਿੱਠਾ ਹੈ ਕਿੰਨਾ ਸਾਨੂੰ ਦਰਸ਼ਨ ਦਿੰਦੇ ਨੇ ਅਸੀਂ ਫਿਰ ਵੀ ਨਹੀਂ ਰੱਜਦੇ ਕਿਉਂਕਿ ਉਹ ਪਦਾਰਥ ਹੀ ਐਸਾ ਇੱਕ ਮਿੱਠਾ ਹੈ ਭੁੱਖ ਮਿਟਣ ਵਾਲੀ ਨਹੀਂ ਤੇ ਲੱਗਦੀ ਭਾਗਾਂ ਵਾਲਿਆਂ ਨੂੰ ਹੈ ਖਾਣ ਵੀ ਭਾਗਾਂ ਵਾਲਿਆਂ ਦੇ ਸਵਾਰਥ ਦਿਲ ਵਿੱਚ ਹੈ ਨਹੀਂ ਤੇ ਡਾਕਟਰ ਕਹਿੰਦੇ ਨੇ ਆ ਮਿੱਠਾ ਨਾ ਖਾਵੀਂ ਆ ਘਿਓ ਨਾ ਖਾਵੀਂ ਆ ਨਾ ਕਰੀ ਤੇ ਡਾਕਟਰਾਂ ਦਾ ਦਰਜਾ ਵਕੀਲਾਂ ਦਾ ਦਰਜਾ ਇਸ ਕਲਯੁਗ ਨਾਲ ਸੰਬੰਧ ਰੱਖਦਾ ਹੈ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਹੁਕਮ ਹੈ ਬਚਿੱਤਰ ਨਾਟਕ ਵਿੱਚ ਬਾਬੇ ਕੇ ਦਾਮ ਨਾ ਦਹਿ ਹੈ ਕਹਿ ਬਾਬਰ ਕੇ ਲੈ ਹੈ ਭਾਵ ਜਿਹੜੇ ਲੋਕ ਬਾਬੇ ਦੇ ਸਤਗੁਰ ਦੇ ਦਾਮ ਨਹੀਂ ਨਾ ਦਿੰਦੇ ਉਹਨਾਂ ਕੋਲੋਂ ਬਾਬਰ ਗਹਿ ਕੇ ਲੈ ਜਾਂਦਾ ਹੈ ਬਾਬਰ ਕੌਣ ਹੈ ਅੱਜ ਦੇ ਕਲਯੁਗ ਦੇ ਜ਼ਮਾਨੇ ਵਿੱਚ ਡਾਕਟਰ ਵਕੀਲ ਬਿਮਾਰੀਆਂ ਤੇ ਜਾਂ ਲੜਾਈ ਝਗੜਿਆਂ ਵਿੱਚ ਫਸ ਜਾਣਾ